ਸ਼ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਉਸ ਦੇ ਆਖੀਏ ਕੋਈ ਨਾ ਲੱਗੇ ਨਿਤ ਉਜਾੜੀ ਪੁਕਾਰੇ ਖਲਾ ਜਿਹਦੇ ਅੰਦਰ ਤਾਤ ਦੀ ਪਰਾਈ ਹੋਵੇ ਜਿਹਦੇ ਅੰਦਰ ਬਗਾਨੀ ਮਤ ਹੋਵੇ ਉਹ ਬਗਾਨੀ ਮਤ ਕਿਸੇ ਹੋਰ ਦੀ ਮਤ ਮੰਗ ਮਤ ਹਾਂਜੀ ਉਹਦਾ ਕਦੇ ਵੀ ਭਲਾ ਨਹੀਂ ਹੋ ਸਕਦਾ ਇਹ ਭਗਤੀ ਸੀਲ ਬੰਤੀਦਾਰ ਆਤਮਾ ਭਗਤੀ ਤੇ ਬਿਨਾ ਕੁਝ ਹੋਰ ਦੀ ਭਗਤੀ ਹੋਵੇ ਇਹ ਕੋਈ ਰਾਮ ਭਗਤ ਹੈ ਕੋਈ ਸ਼ਿਵ ਭਗਤ ਹੈ ਕੋਈ ਕਿਸੇ ਦੀ ਭਗਤੀ ਕਰਦਾ ਕੋਈ ਕਿਸੇ ਦੀ ਕਰਦਾ ਪਰਾਈ ਭਗਤੀ ਕਰਦਾ ਆਪਣੀ ਦੀ ਕਰਦਾ ਵਿੱਚ ਭਗਤੀ ਦੀ ਕਰਦਾ ਇੱਕ ਨਿਜ ਭਗਤੀ ਹੈ ਵਿੱਚ ਆਪਣੇ ਆਪ ਨੂੰ ਜਾਣਨ ਜਿੰਦੇ ਅੰਦਰ ਤਾਕ ਪਰਾਈ ਹੋਵੇ ਜਿਹੜੀ ਪ੍ਰਾਈ ਮੱਤ ਹੈ ਨਾ ਤਾਤੀ ਦਾ ਹੋਦਾ ਤਾਤੀ ਤਿਆਰੀ ਹੈ ਪ੍ਰਾਈ ਮੱਤ ਹੋਵੇ ਨਾ ਪਰਾਈ ਮਤੇ ਇਮਾਨ ਨੂੰ ਕਹਿੰਦਾ ਹੋਵੇ ਜਿਹੜਾ ਉਹਦਾ ਭਲਾ ਨਹੀਂ ਹੋ ਸਕਦਾ ਉਹ ਆਪਣਾ ਭਲਾ ਆਪਣੀ ਕਰ ਸਕਦਾ ਉਹ ਕਿਸੇ ਦਾ ਕੀ ਕਰਨਾ ਆਪਣਾ ਆਪਣੀ ਭਲਾ ਹੁੰਦਾ ਉਹਦਾ ਦੇ ਆਖੇ ਕੋਈ ਨਾ ਲੱਗੇ ਨਿਤ ਜਾਲੀ ਪੁਕਾਰੇ ਖਲਾ ਕਿਹੜੀ ਉਹਦੇ ਕੋਈ ਲੱਗਦਾ ਉਹਦੇ ਪਿੱਛੇ ਨਹੀਂ ਕੋਈ ਲੱਗਦਾ ਮਤਲਬ ਦੇ ਪਿੱਛੇ ਭਾਵੇਂ ਕੋਈ ਲੱਗੇ ਜੇ ਕੋਈ ਲੱਗਦਾ ਪਿੱਛੇ ਆਪਣੇ ਲੋਭ ਨੂੰ ਲੱਗਦਾ ਆਪਣੇ ਮਤਲਬ ਨੂੰ ਲੱਗਦਾ ਝੂਠੀ ਦੇਖੀ ਪ੍ਰੀਤ ਜਗਤ ਆਪਣੇ ਹੀ ਸੁਖ ਚੋਂ ਸਭ ਲਾਗੇ ਕਿਆ ਦਾ ਕਿਆ ਬੀਤ ਆਪਣੇ ਨਾਲ ਨੂੰ ਆਪਣੇ ਸੁਖ ਨੂੰ ਲੱਗੇ ਨੇ ਲੋਕ ਉਹ ਕਹਿੰਦਾ ਵੀ ਮੇਰਾ ਮੈਂ ਕਰ ਦਿੰਦਾ ਸੁਖ ਮਿਲੂਗਾ ਮੈਂ ਕਰ ਦਿੰਦਾ ਸੁਖ ਮਿਲੂਗਾ ਉਹਦੇ ਨਾਲ ਕੋਈ ਨਹੀਂ ਖੜਾ ਹੈ ਉਹ ਕਿਸੇ ਦੇ ਨਾਲ ਨਹੀਂ ਖੜਾ ਭਲਾ ਕਿਸੇ ਦਾ ਵੀ ਨਹੀਂ ਕਰ ਸਕਦਾ ਉਹ ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆਂ ਉਸ ਦਾ ਸਭ ਗਿਆ ਜਿਸ ਅੰਦਰ ਚੁਗਲੀ ਚੁਗਲੋ ਵੱਜੈ ਜਿਹਦੇ ਅੰਦਰ ਦੂਏ ਦੀ ਚੁਗਲੀ ਕਰੇ ਚੁਗਲੀਆਂ ਹੀ ਵਰਤਦੀਆਂ ਨੇ ਜਿਹਦੇ ਅੰਦਰ ਦੂਜੇ ਦੀ ਬੁਰਾਈ ਕਰਦੀ ਹੀ ਵਰਤਦੀ ਹੈ ਦੂਏ ਦੀ ਚੁਗਲੀ ਤੋਂ ਸਵਾਜੀ ਦੇ ਅੰਦਰ ਕੁਝ ਹੈ ਹੀ ਨਹੀਂ ਇਹਦੇ ਵਿੱਚ ਵਰਤਾਰ ਹੈ ਕੀਤਾ ਕਤਰਿਆ ਉਹਦਾ ਸਭ ਗਿਆ ਉਹ ਜੋ ਵੀ ਚਾਹੇ ਗੋਲਾ ਫੇਰਦਾ ਚਾਹੇ ਕੋਈ ਲੰਗਰ ਲਾਉਂਦਾ ਚਾਹੇ ਕੋਈ ਜਪ ਕਰਦਾ ਚਾਹੇ ਕੋਈ ਤਪ ਕਰਦਾ ਉਹ ਡਰਾਮੇਬਾਜ਼ੀ ਧਰਮ ਦੇ ਨਾਂ ਤੇ ਜੋ ਕਰਦਾ ਉਹ ਨਿਸਫਲ ਹੈ ਸਾਰਿਓ ਨਿਤ ਚੁਗਲੀ ਕਰੇ ਅਣਹੋਂਦੀ ਪਰਾਈ ਮੂੰਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ ਚੁਗਲੀ ਤਾਂ ਕਰਦਾ ਗੁਰੂ ਘਰ ਦੀ ਚੁਗਲੀ ਕਰਦੇ ਤੇ ਜਿਹੜੇ ਉਹਨਾਂ ਦੀ ਗੱਲ ਹੈ ਜਿੱਤੇ ਚੁਗਲੀ ਕਰੇ ਆਹ ਹੋਣੀ ਪਰਾਈ ਚੁਗਲੀ ਵੀ ਇਹੋ ਜੀ ਕਰਦਾ ਜਿਹੜੀ ਜਾਇਜ਼ ਨਹੀਂ ਹੈ ਇੱਕ ਤਾਂ ਜਾਇਜ਼ ਹੁੰਦੀ ਹੈ ਜਾਇਜ਼ ਤਾਂ ਕੁਰਬਾਨੀ ਵੀ ਟਿੱਪਣੀ ਕਰਦੀ ਹੈ ਜਾਇਜ਼ ਚੁਗਲੀ ਕਰਦਾ ਜਾਇਜ਼ ਚੁਗਲੀ ਵੀ ਜਾਇਜ਼ ਦੀ ਹੈ ਉਹਦੀ ਆਪਣੇ ਅੰਦਰੋਂ ਚੁਗਲੀ ਨੂੰ ਕੱਢ ਨਹੀਂ ਸਕਦਾ ਜਿੱਤ ਪਰਾਈ ਜਿੱਤ ਚੁਗਲੀ ਕਰੇ ਅਣਹੋਂਦੀ ਪਰਾਈ ਮੂੰਹੋਂ ਕੱਢ ਨਾ ਸਕਿਆ ਉਹ ਇਹ ਉਹ ਕੱਢ ਨਹੀਂ ਸਕਦਾ ਉਹਦਾ ਮੂੰਹ ਨਹੀਂ ਉਹਦਾ ਛੱਡਣ ਨੂੰ ਚੁਗਲੀ ਜਿੰਨਾ ਜਰ ਮੂੰਹ ਜੋ ਚੁਗਲੀ ਕਰਨੀ ਕੱਢਣੀ ਦਿੰਦਾ ਛੱਡਣੀ ਦਿੰਦਾ ਉਹਨਾਂ ਜਰ ਉਹਦਾ ਮੂੰਹ ਕਾਲਾ ਹੀ ਕਾਲਾ ਹੁੰਦਾ ਰਹਿੰਦਾ ਠੀਕ ਹੈ ਜੀ ਕਰਮ ਧਰਤੀ ਸਰੀਰ ਕਲਯੁਗ ਵਿੱਚ ਜੇਹਾ ਕੋ ਬੀਜੇ ਤੇਹਾ ਕੋ ਖਾਏ ਦੇਖੋ ਕਰਮ ਧਰਤੀ ਦੋ ਚੀਜ਼ਾਂ ਹੁੰਦੀਆਂ ਕਰਮ ਪਹਿਲਾਂ ਧਰਤੀ ਬਾਅਦ ਚ ਕਰਮ ਹੀ ਧਰਤੀ ਹੈ ਸਰੀਰ ਧਰਤੀ ਬਾਹਰਲਾ ਨਹੀਂ ਹੈ ਜੋ ਸਾਡਾ ਸੋਚ ਹੈ ਸਾਡੀ ਕਰਮ ਸੋਚ ਹੈ ਸੋਚ ਕਿੱਥੇ ਸੋਚ ਹਿਰਦੇ ਵਿੱਚ ਹੈ ਹਿਰਦਾ ਧਰਤੀ ਹੈ ਸੋਚਦੇ ਅਸੀਂ ਉਹਦੇ ਤਾਂ ਜੋ ਸੋਚਦੇ ਆ ਉਹ ਬੀਜਦੇ ਆ ਉਹ ਬੀਜ ਬਣ ਜਾਂਦਾ ਹਿਰਦੇ ਵਿੱਚ ਜੋ ਆਦਮੀ ਸੋਚਦਾ ਹੈ ਉਹੀ ਬੀਜਿਆ ਜਾਂਦਾ ਹੈ ਜਿਹੜਾ ਜਾਂ ਕੋਈ ਬੀਜਦਾ ਉਹ ਜਾਂ ਖਾਂਦਾ ਇਹ ਪੁੰਨ ਬੀਜਦਾ ਪਾਪ ਬੀਜਦਾ ਬੁਰਾ ਬੁਰਾ ਸੋਚਦਾ ਕਿਸੇ ਦਾ ਕਿਸੇ ਦਾ ਤਾਂ ਬੁਰਾ ਹੁੰਦਾ ਨਹੀਂ ਹੋ ਸਕਦਾ ਨਹੀਂ ਇਹਦੇ ਸੋਚੇ ਤੇ ਪਰ ਇਹਦਾ ਬੁਰਾ ਜ਼ਰੂਰ ਹੋ ਜਾਂਦਾ ਇਹਦਾ ਮੂੰਹ ਕਾਲਾ ਜ਼ਰੂਰ ਹੋ ਜਾਂਦਾ ਠੀਕ ਹੈ ਜੀ ਕਿਸੇ ਦਾ ਭਲਾ ਸੋਚੇ ਤੇ ਦੂਜੇ ਦਾ ਭਲਾ ਤਾਂ ਭਾਵੇਂ ਨਾ ਹੋਵੇ ਪਰ ਮੁੱਖੇ ਦਾ ਉਜਲਾ ਜ਼ਰੂਰ ਹੋ ਜਾਂਦਾ ਇਹਦੇ ਸੋਚੇ ਤੇ ਭਲਾ ਚਾਹੇ ਨਾ ਹੋਵੇ ਪਰ ਇਹਦਾ ਮੁਖ ਉਜਲਾ ਹੋ ਜਾਂਦਾ ਹੈ ਬੁਰਾ ਸੋਚੇ ਤੇ ਬੁਰਾ ਭਾਵੇਂ ਨਾ ਹੋਵੇ ਇਹਦਾ ਮੁਖ ਕਾਲਾ ਹੋ ਜਾਂਦਾ ਗੱਲਾਂ ਉੱਪਰ ਤਪਾਵਸ ਨਾ ਹੋਈ ਵਿਸ਼ ਖਾਦੀ ਤਤਕਾਲ ਮਰ ਜਾਏ ਗੱਲਾਂ ਜਿਹੜੀਆਂ ਨੇ ਕਰਦੀਆਂ ਬਹਿਸ ਗੱਲਾਂ ਨਾਲ ਮਨ ਵਸ ਵਿੱਚ ਨਹੀਂ ਹੁੰਦਾ ਗੱਲਾਂ ਕਰਨ ਨਾਲ ਮਨ ਵਸ ਹੋ ਜਵੇ ਇਹ ਨਹੀਂ ਹੋ ਸਕਦਾ ਤਪਾਵਸ ਨਹੀਂ ਹੋਈ ਨਾ ਤਪ ਹੁੰਦਾ ਨਾ ਮਨ ਬਸ ਵਿੱਚ ਹੁੰਦਾ ਹੈ ਗੱਲਾਂ ਦਾ ਵਿਸ਼ ਖਾਦੀ ਤਤਕਾਲ ਮਰ ਜਾਏ ਬਸ ਵਿਸ਼ ਜਿਹੜਾ ਖਾਂਦਾ ਉਹ ਤਾਂ ਤਤਕਾਲ ਮਰ ਜਾਂਦਾ ਜ਼ਹਿਰ ਖਾਣ ਵਾਲਾ ਕਦੇ ਬਚਿਆ ਜ਼ਹਿਰ ਖਾਊਗਾ ਤਾਂ ਮਰੂਗਾ ਜ਼ਰੂਰ ਵਿਸ਼ ਖਾਦੀ ਤਤਕਾਲ ਮਰ ਜਾਈ ਤੇ ਕੀ ਭਾਵ ਬਣਿਆ ਵੀ ਗੱਲਾਂ ਦੇ ਨਾਲ ਤੇ ਵਿਸ਼ ਨਾਲ ਆਪਸ ਵਿੱਚ ਕੀ ਰਿਸ਼ਤਾ ਹੈ ਨਾ ਚੀਜ਼ਾਂ ਦਾ ਰਿਸ਼ਤਾ ਜਿਹੜੀ ਮਾਇਆ ਵਿੱਚ ਹੈ ਦੂਏ ਦੀ ਦਿੰਦਿਆ ਜੁਗਲੀ ਦੀ ਜ਼ਹਿਰ ਖਾਣ ਬਰਾਬਰ ਹੈ ਇਹਦੇ ਗਿਆਨ ਦਾ ਨਾਸ ਹੋ ਜਾਂਦਾ ਇਹਦੀ ਬੁੱਧੀ ਮਾਰੀ ਜਾਂਦੀ ਹੈ ਜ਼ਰੂਰ ਜ਼ਹਿਰ ਖਾਣ ਨਾਲ ਜ਼ਹਿਰ ਘੋਲਦਾ ਨਾ ਲੋਕਾਂ ਤੇ ਚੱਗ ਫਿਰਦਾ ਹਾਂਜੀ ਇਹਦੀ ਬੁੱਧੀ ਦਾ ਤਾਂ ਹੋ ਜਾਂਦਾ ਨਾਸ ਜ਼ਰੂਰ ਪਰ ਗੱਲਾਂ ਨਾਲ ਮਨ ਨਹੀਂ ਬਸ ਚਾਹੁੰਦਾ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ ਹਾਂ ਪਾਈ ਨਿਉ ਦੇਖੋ ਕਰਤੇ ਕਾ ਨਿਉ ਦੇਖ ਲੋ ਜੇ ਕੋਈ ਕਰੇ ਤੇ ਫਲ ਪਾਏ ਜੇ ਜੋ ਕੋਈ ਕਰਦਾ ਹੋ ਜਾ ਫਲ ਮਿਲ ਜਾਂਦਾ ਜਨ ਨਾਨਕ ਕੋ ਸਭ ਸੋਝੀ ਪਾਈ ਹਰ ਦਰ ਕੀਆਂ ਬਾਤਾਂ ਆਖ ਸੁਣਾਈ ਆ ਜਨ ਨਾਨਕ ਕੋ ਗੁਰ ਸੋਝੀ ਪਾਈ ਸਭ ਸੋਝੀ ਪਾਈ ਜਨ ਨਾਨਕ ਨੂੰ ਸਾਰੀ ਸੋਝੀ ਮਿਲ ਗਈ ਹਰ ਦਰ ਕੀਆਂ ਬਾਤਾਂ ਆਖ ਸੁਣਾਏ ਇਹ ਨਾਨਕ ਕੁਝ ਨਹੀਂ ਕਹਿ ਰਿਹਾ ਦਰ ਗਿਆ ਜੋ ਬਾਤਾਂ ਨੇ ਉਹੀ ਦੱਸ ਰਿਹਾ ਆਪਣੇ ਕੋਲੋਂ ਨਾਨਕ ਕੁਝ ਨਹੀਂ ਕਹਿ ਰਿਹਾ ਦਰਗਾਹ ਵਿੱਚ ਐਸਾ ਹੀ ਹੁੰਦਾ ਐਸਾ ਹੀ ਰਿਜ਼ਲਟ ਹੈ ਨਾ ਲੋਕਾਂ ਵਾਸਤੇ ਉਹ ਦੱਸੀ ਹੈ ਗੱਲ ਜੇ ਕਿਸੇ ਨੇ ਬਚਣ ਕਰਦੇ ਨੇ ਲੋਕ ਇਹ ਜਿਹਾ ਕੰਮ ਉਹਨਾਂ ਨੂੰ ਬਚਣ ਵਾਸਤੇ ਦੱਸਿਆ ਵੀ ਇਹ ਜਿਹਾ ਕੰਮ ਕਰੋਗੇ ਉਹਦਾ ਰਿਜ਼ਲਟ ਹੈ ਬਚ ਜੋ ਜੇ ਬਚ ਹੁੰਦਾ ਇਹਨਾਂ ਨਹੀਂ ਬਚਣਾ ਉਹਦੀ ਮਰਜ਼ੀ ਠੀਕ ਹੈ ਜੀ ਹਰ ਦੇ ਜੁਗ ਦੱਸਿਆ ਜੇ ਕਾਨੂੰਨ ਦੱਸਿਆ ਨੇ ਉੱਥੇ ਆ ਕਾਨੂੰਨ ਵਰਤਦਾ ਇਹਨਾਂ ਲੋਕਾਂ ਖਾਤਰ ਜਿਹੜੇ ਇਹ ਜਿਹੇ ਨੇ ਆਪ ਨੂੰ ਸੋਝੀ ਪਾਈ ਹੈ ਨਾਨਕ ਨੇ ਦੁਨੀਆ ਨੂੰ ਦੱਸਦੀ ਕੋਈ ਮੰਨੋ ਕੋਈ ਨਾ ਮੰਨੋ ਹਾਂਜੀ ਮਹੱਲਾ ਚੌਥਾ ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ ਤਿੰਨ ਕੋ ਦਰ ਢੋਹੀ ਨਾਹੀ ਕੋਈ ਜਾਏ ਮਿਲੇ ਤਿੰਨ ਨਿੰਦਕਾਂ ਮੂੰਹ ਫਿੱਕੇ ਥੁੱਕ ਥੁੱਕ ਮੂੰਹ ਪਾਈ ਇੱਕ ਪਾਸੇ ਦਾ ਗੁਰੂ ਪ੍ਰਤੱਖ ਹੈ ਕਹਿਰ ਦੇ ਵਿੱਚ ਤਾਂ ਆ ਨਾਮ ਨਾਨਕ ਹਰਦਿਆਂ ਸਰਗਰ ਦੀਆਂ ਬਾਤਾਂ ਸੁਣਾਉਂਦਾ ਗੁਰੂ ਪ੍ਰਤੱਖੇ ਹੈ ਤੇ ਹੋਰ ਕੀ ਹੈ ਠੀਕ ਹੈ ਪ੍ਰਤੱਖ ਗੁਰੂ ਜੋ ਵਿਛੜੇ ਜੋ ਇਹ ਗੁਰੂ ਤੋਂ ਵਿਛੜ ਜਵੇ ਬੇਮੁਖ ਹੋ ਜਵੇ ਹੋਰ ਪਾਸੇ ਚਲਾ ਜਾਵੇ ਟਿਟਕੋ ਦਾ ਢੋਈ ਰਾਹੀਂ ਉਹਨਾਂ ਨੂੰ ਸੱਚਖੰਡ ਗੱਲ ਕਦੇ ਢੋਈ ਦੀ ਮਿਲਦੀ ਮਲੇ ਮੈਲੇ ਤਿੰਨ ਨਿੰਦਕਾਂ ਵਿਛੜ ਕੇ ਜਾਊ ਕਿੱਥੇ ਜਿਹੜੇ ਨਿੰਦਕ ਨੇ ਵਿਰੋਧੀ ਨੇ ਗੁਰੂ ਕਰਦੇ ਉੱਥੇ ਜਾਊਗਾ ਉਹੀ ਵਿਛੋੜਨਗੇ ਉੱਥੇ ਜਾਊਗਾ ਜਿੱਥੇ ਖਿਲਾਫਤ ਹੁੰਦੀ ਹੋ ਗੁਰੂ ਕਰਦੀ ਨਿੰਦਕਾਂ ਉਹ ਫਿੱਕੇ ਠੁੱਕ ਠੁੱਕ ਮੂੰਹ ਭਾਈ ਫਿੱਕਾ ਬੋਲਣਗੇ ਉੱਥੇ ਫਿੱਕਾ ਬੋਲ ਸੁਣੂਗਾ ਮੂੰਹ ਤੇ ਠੁੱਕੇ ਠੁੱਕ ਸੁੱਟਣਗੇ ਉਹ ਠੁੱਕੇ ਸੁੱਟਦੇ ਨੇ ਮੂੰਹ ਤੇ ਹੋਰ ਕੁਝ ਨਹੀਂ ਮਿਲਣਾ ਫਿੱਕਾ ਇਹ ਚੋ ਚੋਂ ਥੁੱਕੇ ਸਿੱਟਿਆ ਜਾਊ ਇਹਦੇ ਮੂੰਹ ਤੇ ਜਦ ਦੀ ਝੂਠ ਦੀ ਵਿਚਾਏ ਥੁੱਕ ਪਊਗਾ ਮੂੰਹ ਦੇ ਉੱਤੇ ਬੋਲਣ ਦੇ ਜੋਰ ਜੋਰ ਨਾਲ ਮੂੰਹ ਤੇ ਥੁੱਕ ਪਊਗਾ ਜੇ ਫਿੱਕੇ ਬੋਲਣਾ ਜੇ ਥੁੱਕ ਹੁੰਦਾ ਹੋਰ ਕੁਝ ਨਹੀਂ ਹੁੰਦਾ ਜੋ ਸਤਗੁਰ ਕੇ ਤੇ ਸਭ ਜਗਤ ਕੇ ਨਿਤ ਭੰਬਲ ਭੂਸੇ ਖਾਈ ਜਿਨ ਗੁਰ ਗੋਪਿਆ ਆਪਣਾ ਤੇ ਲੈਂਦੇ ਤਹਾ ਫਿਰਾਂ ਜਿਹੜੇ ਸਤਗੁਰ ਨੇ ਫਟਕਾਰ ਤੇ ਉਹ ਸਮਝੋ ਜਗਤ ਫਟਕੇ ਉਹ ਸਾਰੇ ਸੰਸਾਰ ਲਈ ਫਟਕੇ ਸਾਰੇ ਸੰਸਾਰ ਦੇ ਮੁੱਖੋਂ ਹੀ ਲੈ ਜਾਂਦੇ ਨੇ ਜਿਹੜੇ ਸਤਗੁਰ ਦੇ ਮੁੱਖੋਂ ਲੈ ਜਾਂਦੇ ਨਿਰਭੰਬਲ ਭੂਸੇ ਖਾਣ ਬਾਬਾ ਬਲਬੂਸੇ ਚ ਪੈ ਰਹਿੰਦੇ ਨੇ ਜੰਬਲ ਬਲ ਚ ਪੈ ਰਹੇ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਦੁਨੀਆ ਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਅਗਿਆਨਤਾ ਚ ਫਸੇ ਰਹਿੰਦੇ ਨੇ ਉਹ ਬਲਬੂਸੇ ਦੀਆਂ ਗੱਲਾਂ ਕਰੀ ਜਾਂਦੇ ਨੇ ਕਿਨ ਗੁਰ ਗੋਪਿਆ ਆਪਣਾ ਤੇ ਲੈਂਦੇ ਢਾਹਾਂ ਫਿਰਾਈ ਇਹਨਾਂ ਨੇ ਆਪਣਾ ਗੁਰ ਸਤਗੁਰ ਅੱਲਾ ਕੋਪ ਲਿਆ ਲਕੋ ਲਿਆ ਨਾ ਅੰਤਰਾਤਮਾ ਦੀ ਆਵਾਜ਼ ਦਬਾ ਲਈ ਉਹ ਢਾਹਾਂ ਮਾਰਦੇ ਫਿਰਦੇ ਨੇ ਫਿਰ ਉਹਨਾਂ ਦੀਆਂ ਢਾਹਾਂ ਨਿਕਲਦੀਆਂ ਨੇ ਅੰਤ ਟਾਈਮ 'ਚ ਤੱਕ ਨਹੀਂ ਮਿਲਣਾ ਅੰਤਰਾਤਮਾ ਦੀ ਆਵਾਜ਼ ਸੁਣੀ ਦੀ ਦਬਾ ਲਈ ਉਹ ਜਿਹੜਾ ਵਿਰੋਧ ਕੀਤਾ ਢਾਹਾਂ ਮਾਰਦੇ ਹੋਰ ਕੁਝ ਨਹੀਂ ਮਿਲਣਾ ਉਹਨਾਂ ਨੂੰ ਤਿੰਨ ਕੀ ਭੁੱਖ ਕਦੇ ਨਾ ਉੱਤਰ ਹੈ ਨਿਤ ਭੁੱਖਾ ਭੁੱਖ ਕੁਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾ ਕਹਿੰਦੇ ਭੁੱਖ ਕਦੇ ਨਾ ਉਤਰੇ ਉਹਨਾਂ ਦੀ ਭੁੱਖ ਕਦੇ ਵੀ ਨਹੀਂ ਉਤਰਦੀ ਮਾਇਆ ਦੇ ਭੁੱਖੇ ਹੁੰਦੇ ਨੇ ਭੁੱਖ ਉਤਰਦੀ ਨਹੀਂ ਹੁੰਦੀ ਨਿਤ ਭੁੱਖਾ ਭੁੱਖ ਕੁਕਾਹੀ ਨਿਤ ਭੁੱਖੇ ਭੁੱਖ ਦੇ ਵਿੱਚ ਕੂਕਦੇ ਰਹੇ ਕੂਕਾ ਮਾਰਦੇ ਰਹਿੰਦੇ ਨੇ ਉਹਨਾਂ ਦਾ ਆਖਿਆ ਕੋ ਨਾ ਸੁਣੇ ਉਹਨਾਂ ਦਾ ਕਿਹਾ ਕੋਈ ਸੁਣਦਾ ਹੀ ਨਹੀਂ ਦਿੱਤ ਹੌਲੇ ਹੌਲ ਬਰਾਹੀ ਦਿੱਤ ਹੌਲੇ ਹੌਲੇ ਹੋਏ ਕਰੇ ਹੋਏ ਡਲ ਨਾਲੇ ਮਰ ਜਾਂਦੇ ਨੇ ਹੌਲ ਨਾਲੇ ਮਰ ਜਾਂਦੇ ਨੇ ਪੈ ਪੀਤ ਹੋਏ ਰਹਿੰਦੇ ਨੇ ਪੈ ਦੇ ਵਿੱਚ ਮਰ ਜਾਂਦੇ ਨੇ ਸਤਗੁਰ ਕੀ ਵਡਿਆਈ ਵੇਖ ਨਾ ਸਕਨੀ ਉਹਨਾਂ ਅੱਗੇ ਪਿੱਛੇ ਥਾਉ ਨਹੀਂ ਜੋ ਸਤਗੁਰ ਮਾਰੇ ਤਿੰਨ ਜਾਏ ਮਿਲੈ ਰਹਿੰਦੀ ਖੁੰਦੀ ਸਭ ਪਤ ਗਵਾਈ ਸਤਗੁਰ ਦੀ ਵਡਿਆਈ ਦੇਖ ਨਾ ਸਕਦਾ ਸਕਣੀ ਜਿਨ੍ਹਾਂ ਦੇ ਕਰਮਾਂ 'ਚ ਸਤਗੁਰ ਦੀ ਵਡਿਆਈ ਦੇਖ ਸਕਣੀ ਮੁਸ਼ਕਲ ਹੈ ਜਿਹੜੇ ਦੇਖ ਨਹੀਂ ਸਕਦੇ ਸਤਗੁਰ ਦੀ ਵਡਿਆਈ ਉਹਨਾਂ ਅੱਗੇ ਪਿੱਛੇ ਥਾਉ ਨਹੀਂ ਨਾ ਇੱਥੇ ਥਾਂ ਵਾਸਤੇ ਨਾ ਦਰਗਾਹ ਦੇ ਵਿੱਚ ਥਾਂ ਲੋਕ ਪਰ ਲੋਕ ਦੋਹੀ ਜਗੀਆਂ ਉਹਨਾਂ ਦਾ ਦੋਹੀ ਦੋਹਾਂ ਥਾਵਾਂ ਵਿੱਚ ਉਹਨਾਂ ਵਾਸਤੇ ਕੋਈ ਜਗ੍ਹਾ ਨਹੀਂ ਹੈ ਭਟਕਦੇ ਫਿਰਦੇ ਹੋ ਜੋ ਸਤਗੁਰ ਮਾਰੇ ਤਿੰਨ ਚਾਏ ਮਿਲੇ ਰਹਿੰਦੀ ਖੁੰਦੀ ਸਭ ਪੱਤ ਗਵਾਈ ਪਹਿਲਾਂ ਹੀ ਸਤਗੁਰ ਦੇ ਮਾਰੇ ਹੋਏ ਨੇ ਫਿਟਕੇ ਹੋਏ ਨੇ ਸਤਗੁਰ ਦੇ ਤੇ ਬੇਮੁਖ ਨੇ ਉਹਨਾਂ ਨਾਲ ਜਾ ਕੇ ਮਿਲ ਜਾਂਦੇ ਨੇ ਲੋਕ ਜਿਹੜੀ ਰਹਿੰਦੀ ਖੁੰਦੀ ਪੱਤ ਹੁੰਦੀ ਆ ਉਹ ਵੀ ਵਾਈ ਜਾਂਦੀ ਹੈ ਪਹਿਲਾਂ ਤਾਂ ਇੱਕ ਧੜੇ ਪਹਿਲਾਂ ਤਾਂ ਨਿਊਟਰਲ ਜਿਹਾ ਧੜੇ ਚੁੱਕਦੇ ਨੇ ਖਾਂਦੀ ਗੁਰੂ ਵਾਲੇ ਨੇ ਖਾਂਦੀ ਗੁਰੂ ਤੇ ਵਿਰੋਧੀ ਨੇ ਹੁਣ ਗੁਰੂ ਤੇ ਵਿਰੋਧੀ ਧੜੇ ਚ ਖੜੇ ਹੋ ਗਏ ਜਾ ਕੇ ਇੱਕਦਮ ਜਿਹੜੀ ਰਹਿੰਦੀ ਖੁੰਦੀ ਸ਼ੰਕਾ ਸੀ ਉਹ ਵੀ ਨਿਕਲ ਗਈ ਵੀ ਸ਼ਾਇਦ ਇਹ ਸਿੱਖੇ ਨੇ ਇਹ ਤਾਂ ਪੱਕਾ ਪਤਾ ਲੱਗ ਗਿਆ ਵੀ ਇਹ ਤਾਂ ਸਨਾਤਨੀ ਸਿੱਖ ਨੇ ਇਹ ਤਾਂ ਬਗਾੜਨ ਆਏ ਤੇ ਗੁਰਮਤਿ ਨੂੰ ਜਦ ਇਹ ਦੇਖਿਆ ਵੀ ਗੁਰਮਤਿ ਨਹੀਂ ਵਿਗੜ ਸਕਦੀ ਇਹਨਾਂ ਤੇ ਸਿੱਧੇ ਹੋ ਕੇ ਵਿਰੋਧੀ ਧਰਨਾ ਖੜੇ ਹੋ ਗਏ ਹਾਂਜੀ ਓਏ ਅੱਗੇ ਕੁਸ਼ਤੀ ਗੁਰ ਕੇ ਫਿਟਕੇ ਜੇ ਉਸ ਮਿਲੈ ਤਿਸ ਕੁਸ਼ਟ ਉਠਾਈ ਹਰ ਤਿਨ ਕਾ ਦਰਸ਼ਨ ਨਾ ਕਰੋ ਜੋ ਦੂਜੇ ਭਾਏ ਚਿਤ ਲਾਹੀ ਉਹ ਅੱਗੇ ਕੁਸ਼ਤੀ ਗੁਰ ਕੇ ਫਿਟਕੇ ਜੇ ਉਹ ਮਿਲੇ ਤਿਸ ਕੁਸ਼ਟ ਪਠਾਈ ਓਏ ਅੱਗੇ ਕੁਸ਼ਤੇ ਤਾਂ ਪਹਿਲਾਂ ਹੀ ਕੋੜੀ ਸੀਗੇ ਅਗਿਆਨੀ ਸੀਗੇ ਕੋੜੀ ਹੁੰਦਾ ਅਗਿਆਨੀ ਜਿਹਦੇ ਅੰਦਰ ਅਗਿਆਨਤਾ ਦੇ ਦਾਗ ਹੋਣ ਗੁਰਕੇ ਫਟਕੇ ਗੁਰਕੇ ਫਟਕੇ ਹੋਏ ਸੀ ਜੇ ਉਸ ਮਿਲੇ ਇਸ ਕੁਸ਼ਟ ਉਠਾਈ ਉਹਨਾਂ ਨੂੰ ਜੇ ਸਤਗੁਰ ਮਿਲ ਜਾਂਦਾ ਤਾਂ ਕੁਸ਼ਟ ਉਹਨਾਂ ਦਾ ਦੂਰ ਹੋ ਜਾਂਦਾ ਜੋ ਸਤਗੁਰ ਨੂੰ ਹੈ ਤਾਂ ਕੋਟ ਦੂਰ ਹੋ ਜਾਂਦਾ ਪਰ ਉਹ ਤਾਂ ਮਿਲਦੇ ਹੀ ਨਹੀਂ ਸਤਗੁਰ ਤੋਂ ਤਾਂ ਦੂਰ ਭਜ ਜਾਂਦੇ ਹਰ ਦਿਨ ਦਾ ਦਰਸ਼ਨ ਨਾ ਕਰੋ ਜੋ ਤੁਝੇ ਪਾਏ ਚਿਤ ਲਾਹੀ ਇਹ ਹਰ ਇਹਨਾਂ ਐਸੇ ਆਦਮੀਆਂ ਦਾ ਦਰਸ਼ਨ ਨਹੀਂ ਕਰਨਾ ਚਾਹੀਦਾ ਇਹਨਾਂ ਦਾ ਮਾਇਆ ਦੇ ਵਿੱਚ ਲੱਗਿਆ ਹੈ ਚਿੱਤ ਗੁਰੂ ਘਰ ਤੋਂ ਖਿਲਾਫ ਲੱਗਿਆ ਗੁਰੂ ਉਪਦੇਸ਼ ਤੋਂ ਖਿਲਾਫ ਲੱਗਿਆ ਹੋਇਆ ਜਿਹਨਾਂ ਦਾ ਚਿੱਤ ਉਹਨਾਂ ਦਾ ਦਰਸ਼ਨ ਕਰਨਾ ਵੀ ਪੜਦਾ ਹੈ ਤੁਰ ਕਰਤਾ ਆਪ ਲਿਖ ਪਾਇਆ ਤਿਸ ਨਾਲ ਇਹ ਚਾਰਾ ਨਾਹੀ ਜਨ ਨਾਨਕ ਨਾਮ ਅਰਾਧ ਤੂੰ ਤਿਸ ਅਪੜ ਕੋ ਨਾ ਸਕਾਂ ਤੁਰ ਕਰਤੇ ਆਪ ਲਿਖ ਪਾਇਆ ਇਹ ਤਾਂ ਤੁਰੋਂ ਕਰਤੇ ਨੇ ਆਪ ਲਿਖ ਕੇ ਪਾਇਆ ਤਿਸ ਨਾਲ ਇਹ ਚਾਰਾ ਨਹੀਂ ਇਹਦੇ ਨਾਲ ਕੁਝ ਵੀ ਚਾਰਾ ਨਹੀਂ ਆਪਾਂ ਕੁਝ ਨਹੀਂ ਕਰ ਸਕਦੇ ਜੋ ਤੁਰ ਕਰਤੇ ਨੇ ਆਪ ਲਿਖ ਕੇ ਪਾਇਆ ਹੋਇਆ ਗੁਰਬਾਣੀ 'ਚ ਲਿਖਿਆ ਹੋਇਆ ਇਹਦੇ ਨਾਲ ਆਪਾਂ ਕੀ ਕਰ ਸਕਦੇ ਇਹ ਤਾਂ ਐਵੇਂ ਹੋਊ ਜੋ ਗੁਰਬਾਣੀ ਨੇ ਦੱਸਿਆ ਜੋ ਗੁਰਬਾਣੀ ਕਹਿੰਦੀ ਹੈ ਐਵੇਂ ਹੀ ਹੋਊਗਾ ਤਾਂ ਸਭ ਕੁਝ ਜਨ ਨਾਨਕ ਨਾਮ ਅਰਾਧ ਤੂੰ ਇਸ ਅਪੜ ਕੋ ਨਾ ਸਕਾਹੀ ਗੁਰਮੁਖ ਨੂੰ ਕਹਿਆ ਜਾਂ ਜਾਲੂ ਕਹਿਆ ਨਾਨਕ ਕਹਿੰਦਾ ਤੂੰ ਨਾਮ ਅਰਾਧ ਗੁਰਮੁਖ ਨੂੰ ਕਹਿ ਤੂੰ ਲੈਣਾ ਨਾ ਗੁਰਮੁਖਾਂ ਤੇ ਨਾਮ ਅਰਾਧ ਤੂੰ ਇਸ ਅਪੜ ਉਹ ਨਾ ਸਤਾਈ ਤੈਨੂੰ ਨਹੀਂ ਕੋਈ ਉੱਪਰ ਸਕਦਾ ਤੇਰੀ ਬਰਾਬਰੀ ਕੋਈ ਨਹੀਂ ਇਹਨਾਂ ਚੋਂ ਕਰ ਸਕਦਾ ਤੈਨੂੰ ਕੋਈ ਖਤਰਾ ਨਹੀਂ ਇਹਨਾਂ ਮਨਮੁਖਾਂ ਤੋਂ ਜਿੰਨਾ ਮਰਜ਼ੀ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਲੈਣ ਜਿੰਨਾ ਮਰਜ਼ੀ ਇਹ ਟੱਪ ਲੈਣ ਸੱਚ ਦਾ ਕੱਖ ਨਹੀਂ ਵਿਗਾੜ ਸਕਦੇ ਲੋਕ ਆਖਰ ਇਹਨਾਂ ਨੂੰ ਸੱਚ ਨੂੰ ਬੋਲਣਾ ਹੀ ਪਊਗਾ ਨਾਵੇਂ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜਾ ਚੜਾਈ ਸਾਰਿਆਂ ਨਾਲੋਂ ਵੱਡੀ ਵਡਿਆਈ ਤਾਂ ਨਾਮ ਦੀ ਹੈ ਜਿੱਤ ਸਵਾਈ ਚੜੇ ਚੜਾਈ ਜਿੱਤ ਸਵਾਈ ਤੇ ਸਵਾਈ ਚੜਦੀ ਹੈ ਜਿੱਤ ਸਵਾਈ ਤੇ ਸਵਾਈ ਚੜਦੀ ਹੈ ਵਡਿਆਈ ਨਾਮ ਦੀ ਸਾਇ ਮੇਰਾ ਦੀਤਾਂ ਮਹੱਲਾ ਚੌਥਾ ਜੇ ਹੁੰਦਾ ਗੁਰੂ ਵਹਿ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਤਿਸ ਕੋ ਜਗਤ ਨਿਵਿਆ ਸਭ ਪੈਰੀ ਪਿਆ ਜਸ ਵਰਤਿਆ ਲੋਈ ਜੇ ਹੁੰਦੇ ਗੁਰੂ ਬਹਿ ਟਿਕਿਆ ਜਿਹੜਾ ਗੁਰੂ ਦੀ ਹਾਜ਼ਰੀ ਵਿੱਚ ਟਿਕ ਗਿਆ ਜਿਹੜਾ ਗੁਰੂ ਦਾ ਦਰਸ਼ਨ ਕਰਕੇ ਟਿਕ ਗਿਆ ਮਨ ਇਸ ਜਨ ਕੀ ਵਡਿਆਈ ਵੱਡੀ ਹੋਈ ਉਹ ਜਨ ਕੀ ਵਡਿਆਈ ਵੀ ਵੱਡੀ ਹੋ ਗਈ ਉਹ ਜਨ ਲੈਣਾ ਬਣ ਗਿਆ ਉਹ ਜਨ ਅਮਰ ਦੇਵ ਤੋਂ ਅਮਰ ਦਾਸ ਬਣ ਗਿਆ ਉਹ ਜੇਠੇ ਤੋਂ ਰਾਮਦਾਸ ਬਣ ਗਿਆ ਜਨ ਕੀ ਵੱਡੀ ਵਡਿਆਈ ਹੋ ਗਈ ਉਹ ਵੀ ਸਭ ਨਾਨਕੇ ਬਣ ਗਏ ਕਿਉਂ ਗੁਰੂ ਪ੍ਰਗਟ ਹੈ ਉਹਦੇ ਹਾਜ਼ਰੀ ਦੇ ਵਿੱਚ ਉਹ ਟਿਕ ਗਏ ਬੋਲ ਕਿਸ ਕੋ ਜਗਤ ਨਿਵਿਆ ਸਭ ਪੈਰੀ ਪਿਆ ਜਸ ਵਰਤਿਆ ਲੋਈ ਕਿਉਂਕਿ ਉਹਨੂੰ ਸਾਰਾ ਜਗਤ ਨਿਵਿਆ ਸਾਰਾ ਜਗਤ ਨਿਵੇਂ ਸਾਰਾ ਜਗਤ ਉਹਦੇ ਪੈਰੀ ਪਿਆ ਉਹਦਾ ਜਸ ਵਰਤਿਆ ਤਿੰਨਾਂ ਲੋਕਾਂ ਦੇ ਵਿੱਚ ਸਾਰੀ ਲੁਕਾਈ ਵਿੱਚ ਉਹਦਾ ਜਸ ਵਰਤਿਆ ਇਸ ਕਰਕੇ ਉਸ ਵੇਲੇ ਜਿਹੜੇ ਦਿਵ ਗਏ ਉਹ ਸੋਨਾ ਬਣ ਗਏ ਸਾਰੇ ਸਾਰੇ ਗੁਰਮੁਖ ਗੁਰਸਿੱਖ ਬਣ ਗਏ ਤਿਸ ਕੋ ਖੰਡ ਬ੍ਰਹਮੰਡ ਨਮਸਕਾਰ ਕਰੈ ਜਿਸ ਕੇ ਮਸਤਕ ਹੱਥ ਧਰਿਆ ਗੁਰਪੂਰੈ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਿਤ ਚੜੇ ਸਵਾਈ ਅਪੜ ਕੋ ਨਾ ਸਕਿਓਈ ਇਸ ਕੋ ਇਸ ਕੋ ਖੰਡ ਬ੍ਰਹਮੰਡ ਖੰਡ ਬ੍ਰਹਮੰਡ ਚੇਤਨ ਹੈ ਪਰ ਪੜ ਨਹੀਂ ਲਫ਼ਜ਼ ਮਾਨਰ ਚਿੱਤ ਬ੍ਰਹਮੰਡ ਖੰਡ ਤੋਏ ਇੱਕ ਮਾਨੇ ਕਿ ਜਿਤ ਹੋ ਕੇ ਨਮਸਕਾਰ ਕੀਤੀ ਹੈ ਕੋ ਖੰਡ ਬ੍ਰਹਮੰਡ ਨਮਸਕਾਰ ਕਰੇ ਸਾਰੇ ਉਹਨਾਂ ਇੱਕ ਮਾਨੇ ਕਿਚਤ ਹੋ ਕੇ ਉਹਦੇ ਅੱਗੇ ਨਮਸਕਾਰ ਕਰਦੇ ਨੇ ਕਰਾਂ ਜਿਸ ਕੇ ਮਸਤਕ ਹੱਥ ਧਰਿਆ ਜਿਹਦੇ ਮਸਤਕ ਦੇ ਉੱਤੇ ਹੱਥ ਧਰਿਆ ਉਹਦਾ ਇੱਕ ਮਾਨੇ ਚਿੱਤ ਹੋ ਗਿਆ ਅਰ ਦੀਵਾ ਹੋ ਗਿਆ ਉਹ ਨਮਸਕਾਰ ਕੀਤੀ ਹੈ ਗੁਰ ਪੂਰੇ ਸੋ ਪੂਰਾ ਹੋਈ ਪੂਰੇ ਗੁਰ ਤੋਂ ਉਹ ਵੀ ਪੂਰਾ ਹੀ ਹੋ ਗਿਆ ਮੈਂ ਗੁਰ ਨੇ ਜੇ ਮੱਥੇ ਤੇ ਹੱਥ ਰੱਖ ਦਿੱਤਾ ਪਰ ਉਹਨੇ ਪੂਰੇ ਗੁਰ ਕੀ ਲੱਲ ਲਈ ਮਨ ਸੁਣੀ ਨਹੀਂ ਉਹ ਵੀ ਉਹ ਜਾਈ ਹੋ ਗਿਆ ਗੁਰ ਕੀ ਵਡਿਆਈ ਚੜੇ ਸਵਾਈ ਗੁਰ ਕੀ ਵਡਿਆਈ ਤਾਂ ਨਾ ਸਵਾਈ ਚੜਦੀ ਹੈ ਰੋ ਚੜਦੀ ਹੈ ਅੱਜ ਜੇ 1 ਰੁਪਈਆ ਕੱਲ ਸਵਾ ਰੁਪਈਆ ਉਦੋਂ ਦੂਏ ਦਿਨ 2 ਰੁਪਈਆ ਚੜੀ ਜਾਂਦੀ ਹੈ ਤਾਂ ਚੜੇ ਸਵਾਈ ਪੜ ਪੋਲ ਸਾਈ ਜੋੜੇ ਆਈ ਨੂੰ ਕੋਈ ਨਹੀਂ ਅਪੜ ਸਕਦਾ ਇਹ ਸਪੀਡ ਨਾਲ ਚੱਲਦੀ ਹੈ ਇਹ ਸਪੀਡ ਨੂੰ ਕੋਈ ਵੀ ਨਹੀਂ ਫੜ ਸਕਦਾ ਇੰਨਾ ਗਿਆਨ ਤੇਜ਼ੀ ਨਾਲ ਵੱਧਦਾ ਹੈ ਕੋਈ ਇਹਨੂੰ ਛੂ ਨਹੀਂ ਸਕਦਾ ਇਹਦੀ ਰਾਹ ਨਹੀਂ ਲੈ ਸਕਦਾ ਇਹਦਾ ਥਾ ਨਹੀਂ ਪਾ ਸਕਦਾ ਅੱਪੜ ਕੋ ਨਾ ਸਕਾਈ ਜਨ ਨਾਨਕ ਹਰ ਕਰਤਾ ਆਪ ਬਹਿ ਟਿਕਿਆ ਆਪੇ ਪੈਜ ਰੱਖੈ ਪ੍ਰਭ ਸੋਈ ਆਪ ਬਹਿ ਕੇ ਕਰਤਾ ਉੱਥੇ ਟਿਕਿਆ ਉਹਦੇ ਹਿਰਦੇ 'ਚ ਆ ਮੈਂ ਟਿਕਿਆ ਸਾਰੇ ਲੋਕਾਂ ਤਿੰਨਾਂ ਲੋਕਾਂ ਚੋਂ ਤਿੰਨਾਂ ਦੀ ਚਾਰਾਂ ਲੋਕਾਂ ਦੇ ਵਿੱਚ ਆਪ ਪੈਜ ਰੱਖਣੀਆਂ ਕਰਤੇ ਨੇ ਹੁਣ ਉਹ ਪ੍ਰਭ ਸੋਈ ਆਪ ਪ੍ਰਭ ਪੈਜ ਰੱਖੂਗਾ ਹੁਣ ਠੀਕ ਹੈ ਹੁਣ ਨਹੀਂ ਡੋਲਣ ਦਿੰਦਾ ਉਹਨੂੰ ਪੈਜ ਕੀ ਡੋਲਣ ਨਹੀਂ ਦਿੰਦਾ ਹੁਣ ਹੁਣ ਨਹੀਂ ਡੋਲਦਾ ਉਹ ਨਾ ਇੱਥੇ ਡੋਲੇ ਨਾ ਉੱਥੇ ਡੋਲੇ ਫਡੋਲ ਅਵਸਥਾ ਕਰਤੀ ਕੌੜੀ ਕਾਇਆ ਕੋਟ ਅਪਾਰ ਹੈ ਅੰਦਰ ਹਟ ਨਾਲੇ ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸਮਾਲੇ ਕਾਇਆ ਕੋਟ ਅਪਾਰ ਹੈ ਸੁੰਦਰ ਹਟ ਨਾਲੇ ਇਹ ਜਿਹੜੀ ਕਾਇਆ ਹੈ ਹਿਰਦਾ ਹੈ ਆਪਣਾ ਇਹ ਤਾਂ ਇਹਦੇ ਵਿੱਚ ਕਰੋੜਾਂ ਅਪਾਰ ਕੋਟ ਨੇ ਕਰੋੜਾਂ ਹੀ ਕਲੇ ਨੇ ਇਹਦੇ ਵਿੱਚ ਅਪਾਰ ਕਿੰਨੇ ਲੋਕ ਇਹਦੇ ਵਿੱਚ ਹੀ ਨੇ ਹਰ ਕਿਸਮ ਦੀ ਦੁਕਾਨ ਇਹਦੇ ਵਿੱਚ ਹੈ ਹਰ ਕਿਸਮ ਦਾ ਗਿਆਨ ਇਹਦੇ ਵਿੱਚ ਹੈ ਨਾਲੇ ਨੇ ਜੈ ਜਾਂ ਮਰਜ਼ੀ ਗਿਆਨ ਲੈ ਲੋ ਇੱਥੋਂ ਸਾਰੀਆਂ ਦੁਕਾਨਾਂ ਅੰਦਰੇ ਨੇ ਐਡਾ ਵੱਡਾ ਸ਼ਹਿਰ ਹੈ ਇਹ ਤਿੰਨ ਲੋਕ ਦਾ ਗਿਆਨ ਇਹਦੇ ਅੰਦਰ ਹੀ ਹੈ ਗੁਰਮੁਖ ਸੌਦਾ ਜੋ ਕਰੇ ਜਿਹੜਾ ਵੀ ਗੁਰਮੁਖ ਸੌਦਾ ਕਰਦਾ ਹੈ ਹਰ ਵਸਤ ਸੰਭਾਲੇ ਹਰ ਵਸਤ ਸਾਂਭ ਲੈ ਲੈਂਦਾ ਪ੍ਰਾਪਤ ਕਰ ਲੈਂਦਾ ਗੁਰਮੁਖ ਸੌਦਾ ਹੀ ਹਰ ਵਸਤ ਨਾਮ ਦਾ ਕਰਦਾ ਹੋਰ ਕਰਦਾ ਹੀ ਨਹੀਂ ਮਾਮ ਨਿਧਾਨ ਹਰ ਵਣਜੀ ਹੈ ਹੀਰੇ ਪਰਵਾਲੇ ਵਿਣ ਕਾਇਆ ਜੇ ਹੋਰ ਥੈ ਧਨ ਖੋਜ ਦੇ ਤੇ ਮੂੜ ਬੇਤਾਲੇ ਨਾਮ ਨਿਧਾਨ ਹਰ ਵਣਜੀ ਹੈ ਨਾ ਇਹਦੇ ਵਿੱਚ ਇਹ ਸ਼ਹਿਰ ਦੇ ਵਿੱਚ ਜਾ ਕੇ ਨਾਮ ਨਿਧਾਨ ਹੀ ਵਣਜੀ ਦਾ ਹੁੰਦਾ ਨਾਮ ਦਾ ਖਜ਼ਾਨਾ ਹੀ ਵਣਜੀ ਦਾ ਹੁੰਦਾ ਵਣਜੀ ਹੈ ਹੀਰੇ ਪਰਵਾਲੇ ਉਤੇ ਹੀਰੇ ਜਵਾਰਾ ਤਨੇ ਪਰਵਾਲੇ ਉਹ ਵਰਜੀ ਦੇ ਨੇ ਉਹ ਗੁਣ ਵਰਜੀ ਦੇ ਨੇ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਗੁਣਾਂ ਦਾ ਵਪਾਰ ਕਰੀਦਾ ਜਿਹੜੇ ਗੁਣ ਦੁਨੀਆ ਦੁਨੀਆ ਦੇ ਵਿੱਚ ਵਿਕਦੇ ਨੇ ਦੁਨਿਆਵੀ ਮਾਇਆ ਵਾਲੇ ਗੁਣ ਨੇ ਉਹਨਾਂ ਦਾ ਵਪਾਰ ਵੀ ਕਰੀਦਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਦੀ ਸਾਰਾ ਇਹਨਾਂ ਦਾ ਬਿਨ ਕਾਇਆ ਜੇ ਹੋਤ ਹੈ ਤਨ ਖੋਜਦੇ ਸੋ ਮੂੜ ਬੇਤਾਲੇ ਜਿਹੜੇ ਹੋਰ ਬਾਹਰ ਖੋਜ ਕਰਦੇ ਨੇ ਨਾ ਧਨ ਦੀ ਜਿਵੇਂ ਸਾਇੰਸਦਾਨ ਕਰਦੇ ਨੇ ਹੋਰ ਕਰਦੇ ਨੇ ਕਾਇਆ ਤੋਂ ਬਾਹਰ ਉਹ ਮੂਰਖ ਨੇ ਬੇਤਾਲੇ ਨੇ ਉਹ ਧਨ ਨਾਲ ਸੰਬੰਧ ਹੈ ਉਹ ਜਿਹੜੇ ਰਿੱਧੀਆਂ ਸਿੱਧੀਆਂ ਵਾਲੇ ਨੇ ਉਹ ਵੀ ਬਾਹਰੇ ਖੋਜ ਕਰਦੇ ਨੇ ਉਹ ਵੀ ਮੂੜੇ ਬੇਤਾਲੇ ਨੇ ਕੋਈ ਮੜੀਆਂ ਨੂੰ ਪੂਜਦੇ ਨੇ ਉਹ ਵੀ ਬੇਤਾਲੇ ਨੇ ਕੋਈ ਕਬਰਾਂ ਨੂੰ ਪੂਜਦੇ ਨੇ ਉਹ ਵੀ ਬੇਤਾਲੇ ਨੇ ਠੀਕ ਹੈ ਹਾਂਜੀ ਤੇ ਉੱਜੜ ਭਰਮ ਭਵਾਈਆਂ ਜਿਉ ਝਾੜ ਮਿਰਗ ਭਾਲੇ ਉੱਜੜ ਭਰਮ ਭਲਾਈਆਂ ਉੱਜੜ ਚ ਪਏ ਹੋਏ ਨੇ ਉਹ ਉੱਜੜ ਚ ਪੈ ਗਏ ਰਾਹ ਪੁੱਠੇ ਪੈ ਗਏ ਭੁੱਲ ਗਏ ਭਰਮ ਭਲਾਈਆਂ ਭਰਮ ਚ ਭੁੱਲ ਗਏ ਉੱਜੜ ਚ ਪੈ ਜਾਂਦਾ ਰਸਤਾ ਭੁੱਲ ਜਾਂਦਾ ਭਰਮ ਭਲਾਈਆਂ ਕਿਉਂ ਝਾੜ ਮਿਰਗ ਭਾਲੇ ਜੋ ਝਾੜਾਂ 'ਚ ਫਸਿਆ ਆ ਮਿਰਗ ਰਸਤਾ ਭਾਲਦਾ ਨਾ ਐ ਉਹ ਰਸਤਾ ਲੱਭਦੇ ਨੇ ਫਸ ਗਏ ਝਾੜਾਂ 'ਚ ਜੜ 'ਚ ਫਸ ਗਏ ਝਾੜੀਆਂ 'ਚ ਫਸ ਗਏ ਰਸਤਾ ਨਹੀਂ ਮਿਲਦਾ ਫਸੇ ਮਿਰਗ ਬੰਗੂਰ ਨੂੰ